ਪੌੜੀ ਯਯਾ ਜਾਰੋ ਦੁਰਮਤ ਦੋਉ ਤਿਸੇ ਤਿਆਗ ਸੁਖ ਸਹਜੇ ਸੋ ਯਯਾ ਜਾਰੋ ਦੁਰਮਤ ਦੋਉ ਹਾਂ ਦੁਰਮਤ ਨੂੰ ਯਯੇ ਸ਼ਬਦ ਅੱਖਰ ਨਾਲ ਸ਼ੁਰੂ ਹੋ ਗਿਆ ਨਾ ਗੱਲ ਯਯੇ ਦੇ ਨਾਲ ਜੱਜਾ ਯਯਾ ਜਿਹੜਾ ਕੋਈ ਆਵਾਜ਼ ਦਿੰਦਾ ਯਯਾ ਦੀ ਜਗ੍ਹਾ ਜੱਜਾ ਜਾਰੋ ਲਿਖ ਦਿੱਤਾ ਨਾ ਜਾਲ ਦੋ ਜਾਲ ਦੋ ਇਹ ਜਾਲੋ ਜਾਰੋ ਦੁਰਮੁਖ ਦੋ ਦੋਹਾਂ ਨੂੰ ਕਹੇ ਦੋਹਾਂ ਨੂੰ ਕਹੇ ਸਰ ਸਰਮਨ ਦੋਹਾਂ ਨੂੰ ਕਹੇ ਦੋਏ ਲੜਦੇ ਨੇ ਨਾ ਲੜਾਈ ਦੋਹਾਂ ਸਾਲ 5000 ਸਾਲ ਹੋ ਗਏ ਨੇ ਦੋਹਾਂ ਨੂੰ ਲੜਦੇ ਨੂੰ ਸਾਲ ਪਏ ਤਨ 5000 ਦੋ ਲੜਦੇ ਨਹੀਂ ਬਾਹਰ ਲੜੀ ਦੋਏ ਲੜਦੇ ਨੇ ਨਾ ਕਸੂਰ ਦੋਹਾਂ ਦੇ ਗਿਆਨ ਤੇ ਸਖਣੇ ਦੋਏ ਨੇ ਕਮੀ ਦੋਨਾ 'ਚ ਜੇ ਮੇਰੇ ਮਨ 'ਚ ਕਮੀ ਹੈ ਮੇਰੇ ਜੇ ਕਮੀ ਹੋਰ ਕੀ ਹੈ ਉੱਠਾ ਕੰਮ ਕਰਕੇ ਆਦਮੀ ਲੈ ਕਰਿਆ ਵੀ ਤਾਂ ਆਵੇ ਉਠਾ ਕੰਮ ਕਰਕੇ ਜੇ ਪਛਤਾਉਂਦਾ ਕਰਿਆ ਆਵੇ ਨਾ ਕਹਿਣ ਸੁਣ ਕੋਈ ਦੂਜਾ ਕਰਨ ਵਾਲਾ ਹੋਰ ਸੀ ਹੁਣ ਪਛਤਾਉਣ ਵਾਲਾ ਹੋਰ ਐਂ ਕਰੋ ਉਹਦਾ ਸ਼ੰਕਾ ਸੀ ਵੀ ਨਾ ਕਰੀਏ ਘਰ ਬੈਠੇ ਨੁਕਸਾਨ ਹੋ ਗਿਆ ਕਹਿੰਦੇ ਯਾਰ ਨਾ ਕਰਦੇ ਤਾਂ ਚੰਗਾ ਫੈਸਲਾ ਤਾਂ ਪਰ ਆਪਣਾ ਹੀ ਸੀ ਦੋ ਦੋਏ ਜੋ ਦੁਰਮਤ ਜਾਣ ਦੋ ਚਿੱਤ ਨੇ ਵੀ ਮਨ ਜਿੰਨੀਆਂ ਆਤਮ ਚੱਲਦੀਆਂ ਨੇ ਨਾ ਮਤਾਂ ਸਭ ਚਿੱਤ ਦੀਆਂ ਮੰਨੀਆਂ ਹੋਈਆਂ ਨੇ ਤਾਂ ਚੱਲਦੀਆਂ ਚਿੱਤ ਦੇ ਸਿਰ ਤੇ ਖੜੀਆਂ ਨੇ ਮਤਾਂ ਦੁਰਮਤਾਂ ਕਿਹਦੇ ਸਿਰ ਤੇ ਨੇ ਚਿੱਤ ਦੇ ਸਿਰ ਨੇ ਬੜੀਆ ਟਾਈਮ ਜਿੱਤ ਕਰਕੇ ਫੇਰ ਰਿਆ ਸੀ ਕਬੀਰ ਮਾਲਾ ਇਮਾਨਦਾਰੀ ਨਾਲ ਤਾਂ ਸਾਰੇ ਧਰਮ ਲੋਕਾਂ ਨੇ ਬਣਾਏ ਹੋਏ ਨੇ ਪਰ ਫਿਰ ਵੀ ਗਲਤ ਨੇ ਅਪਣਾਏ ਹੋਏ ਦੋਹਾਂ ਨੂੰ ਕਹੇ ਅੰਦਰੋਂ ਤੁਹਾਡੇ ਦੁਰਮਤ ਤਾਂ ਮਿਟੂ ਜੇ ਦੋਏ ਜਲਾਉਂਗੇ ਕੱਲਾ ਜੇ ਮਨ ਦੁਰਮਤ ਨੂੰ ਛੱਡੇ ਚਿਤ ਨਾ ਛੱਡੇ ਤਾਂ ਨਹੀਂ ਛੁੱਟਦੀ ਮਨ ਦਾ ਸ਼ੰਕਾ ਕਰਦਾ ਰਹੇ ਜੇ ਅੰਦਰ ਦਾ ਨਹੀਂ ਛੱਡਦਾ ਤਾਂ ਨਹੀਂ ਛੁੱਟਦੀ ਮਨ ਕਰਕੇ ਸਿੱਧ ਮੰਨ ਕੇ ਵੀ ਗੱਲ ਠੀਕ ਨਹੀਂ ਹੈ ਪਰ ਅੰਦਰ ਦਾ ਨਹੀਂ ਮੰਨਿਆ ਸਿੱਧਾ ਜਿਹੜੇ ਬੜੇ ਬੜੇ ਆਦਮੀ ਨੇ ਉਹਨਾਂ ਦਾ ਅੰਦਰ ਦਾ ਨਹੀਂ ਮੰਨਦਾ ਹੁੰਦਾ ਗੁਰੂ ਤਾਂ ਅੰਦਰ ਦਾ ਬਣਿਆ ਬੈਠਾ ਮਨ ਥੋੜੇ ਗੁਰੂ ਬਣਿਆ ਬੈਠਾ ਮਨ ਤਾਂ ਡੋਲ ਗਿਆ ਵੀ ਗੱਲ ਠੀਕ ਹੈ ਵੀ ਗੱਲ ਤਾਂ ਭਈ ਇਹੀ ਗੱਲ ਅੱਲਾ ਨਹੀਂ ਮੰਨਦਾ ਉਹ ਇਸ ਕਰਕੇ ਦੋਏ ਛੱਡਣ ਤਾਂ ਗੱਲ ਬਣਦੀ ਆ ਹੁਣ ਮੇਰਾ ਚਿਤਨਾ ਚਲੇ ਮੰਨ ਪਿਓ ਹਾਂ ਚਿੱਤ ਦਾ ਮੰਨਣਾ ਜ਼ਿਆਦਾ ਔਖਾ ਮਨ ਜੇਦੀ ਬਣ ਜਾਂਦਾ ਚਿੱਤ ਦਾ ਸਾਡਾ ਵੀ ਮਨ ਬਣ ਜਾਂਦਾ ਜਿੱਤ ਨਹੀਂ ਬਣਦਾ ਅੱਲਾ ਛੱਡਣ ਅਸਤ ਕੇ ਤੜਿਆ ਬੈਠਾ ਹਾਂ ਮਹੰਤਾ ਬਣ ਜਾਂਦਾ ਜਿੱਤ ਫਿਰ ਰੱਦ ਕਰ ਦਿੰਦਾ ਅੰਦਰੋਂ ਨਹੀਂ ਮੰਨਦਾ ਮਨ ਆਪਾਂ ਕਹਿੰਦੇ ਅੰਦਰੋਂ ਮਨ ਨਹੀਂ ਮੰਨਦਾ ਫਿਰ ਅੰਦਰਲਾ ਮਨ ਨਹੀਂ ਨਾ ਮੰਨਦਾ ਬਾਹਲਾ ਤਾਂ ਮੰਨਦਾ ਬਾਹਲਾ ਤਾਂ ਬਾਣੀ ਨੂੰ ਮੱਥਾ ਟੇਕ ਦਿੰਦਾ ਡਰਦਾ ਬਾਹਲਾ ਤਾਂ ਬਾਹਲਾ ਤਾਂ ਡਰਦਾ ਹੈ ਡਰਦਾ ਮੱਥਾ ਟੇਕ ਦਿੰਦਾ ਅੰਦਰਲਾ ਨਹੀਂ ਡਰਦਾ ਨਾ ਮੱਥਾ ਟੇਕਦਾ ਅੰਦਰਲਾ ਹੋਰ ਭਰਨ ਦੇ ਜਾਂਦਾ ਇਸ ਕਰਕੇ ਦੋਹਾਂ ਨੂੰ ਕਿਹਾ ਦੋਈ ਵੱਲੋਂ ਦੁਰਮਤ ਨੂੰ ਅੰਦਰੋਂ ਜਿੰਨਾ ਜਰ ਦੋਵੇਂ ਨਹੀਂ ਜਾਣਦੇ ਚਿੱਤਰ ਮਨ ਦੁਰਮਤ ਨਹੀਂ ਛੁੱਟਦੀ ਆਕਾਂਗਨ ਵਿੱਚ ਸਿੱਖੀ ਅੰਦਰ ਲਈ ਹੈ ਬਾਹਰ ਕੀ ਹੈ ਬਾਣਾ ਬਾਲੇ ਬੰਨੇ ਹੈ ਮਨ ਤਾਂ ਸਿੱਖ ਹੋ ਗਿਆ ਬਾਣਾ ਬਾਲੇ ਬਦਲ ਲਿਆ ਪਰ ਨਹੀਂ ਮੰਨਦਾ ਬਦਲਦਾ ਹੁਣ ਅੰਦਰੋਂ ਕਿਵੇਂ ਪ੍ਰੋਬਲਮ ਧਰਮ ਦੇ ਵਿੱਚ ਅੰਦਰਲੇ ਦੀ ਜਾਂਦਾ ਹੈ ਬਾਹਰਲੇ ਦੀ ਪ੍ਰੋਬਲਮ ਘੱਟ ਅੰਦਰੋਂ ਘੱਟੀ ਹੈ ਨਹੀਂ ਅੰਦਰੋਂ ਘੱਟੀ ਹੈ ਅੰਦਰੋਂ ਘੱਟੀ ਹੈ ਅੰਦਰੋਂ ਘੱਟੀ ਹੈ ਅੰਦਰਲੇ ਜਾਂਦਾ ਹੈ ਉਹ ਮੈਂ ਅਸਲ ਅੰਦਰਲੇ ਨੂੰ ਹੀ ਹੈ ਬਾਹਰ ਦਾ ਮਨ ਹੈ ਜਈ ਹੈ ਇਹਦਾ ਡਰ ਵੀ ਜਾਂਦਾ ਇਹਨੂੰ ਤਾਂ ਨਾਲ ਲੰਦੀ ਸਰਕਾਰ ਦੇ ਨਾਲ ਜਾਂਦਾ ਤੇ ਕਿਤੇ ਨਾ ਜਾਂਦਾ ਅੰਦਰਲੇ ਦਾ ਸਟੈਂਡ ਔਖਾ ਜਿਹੜਾ ਸਟੈਂਡ ਬਣਾ ਲੈਂਦਾ ਉਹ ਔਖਾ ਛੱਡਦਾ ਤਿਸੇ ਤਿਆਗ ਸੁਭ ਸਹਜੇ ਸੋ ਜੇ ਦੁਰਮਤ ਨੂੰ ਤਿਆਗ ਦੋ ਦੋਨੋਂ ਤੁਸੀਂ ਆਰਾਮ ਦੀ ਨੀਂਦ ਹੋਵੋਗੇ ਤੇ ਸੁਖ ਦੀ ਨੀਂਦ ਸੌਣ ਨੂੰ ਹੈ ਨਹੀਂ ਸੁਖ ਦੀ ਨੀਂਦ ਨਹੀਂ ਸੌ ਸਕਦੇ ਉਹਨਾਂ ਚ ਸੁਖ ਦੀ ਨੀਂਦ ਸੌਂਗੇ ਤਿਆਗ ਦੋ ਦੁਰਮਤ ਸੁਗਦੀ ਦੀ ਕੰਮ ਹੋ ਗਿਆ ਫਿਰ ਗੁਰਮਤ ਛੱਡਤੀ ਕੰਮੇ ਹੋ ਗਿਆ ਅੜਿੱਕਾ ਹੀ ਗੁਰਮਤ ਹੈ ਜਿਹਦਾ ਕੰਮ ਹੋ ਗਿਆ ਉਹ ਸੁਗਦੀ ਦੀ ਫਿਰ ਹੁੰਦਾ ਜਈਆ ਜਾਏ ਕਰੋ ਸੰਤ ਸ਼ਰਨਾ ਕਹਿੰਦੇ ਸੰਤ ਦੀ ਸ਼ਰਨ ਜਾ ਪਾਓ ਕਿਸੇ ਦੀ ਜਿਹੜਾ ਦੁਰਮਤ ਨੂੰ ਆ ਗੁਰਮਤ ਨੂੰ ਤੁਹਾਨੂੰ ਸਮਝਾ ਦਵੇ ਵੀ ਦੁਰਮਤ ਤੇ ਗੁਰਮਤ ਕੀ ਫਰਕ ਹੈ ਉਹ ਦੁਰਮਤ ਜਾਣ ਦੂਗਾ ਉਹਦੀ ਮਦਦ ਬਿਨਾ ਨਹੀਂ ਦੁਰਮਤ ਜਾਣਨੀ ਸਿੱਧਾ ਕੋਣ ਹੁਣ ਸਿੱਧਾ ਆਪਣੇ ਆਪ ਨੂੰ ਸੰਤ ਕਹਿੰਦੇ ਤੇ ਜੇ ਸੰਤ ਤੇ ਦੁਰਮਤ ਫਿਰ ਕਹਿੰਦੇ ਸੀ ਕੋਲ ਉਹਨਾਂ ਦੇ ਅਸਲ ਜੇ ਸੰਤ ਹੋਵੇ ਉਹ ਦੁਰਮਤ ਨਹੀਂ ਹੁੰਦੀ ਸੰਤ ਦਾ ਦੁਰਮਤ ਜਾਲ ਦਿੰਦਾ ਦੂਏ ਦੀ ਵੀ ਆਪਣੀ ਤੇ ਜਾਲੀ ਹੋਈ ਹੈ ਜਿਹਨੇ ਅੰਦਰੋਂ ਦੁਰਮਤ ਜਾਲਦੀ ਉਹ ਸੰਤ ਦੁਰਮਤ ਦੇ ਜਾਲੇ ਬਿਨਾਂ ਸ਼ਾਂਤੀ ਆਉਣੀ ਨਹੀਂ ਅੰਦਰਲੇ ਨੂੰ ਭਾਵੇਂ ਸੰਤ ਕਿਹਾ ਹੋਇਆ ਪਹਿਲੀ ਉਹਦੇ ਵਿੱਚ ਉਹ ਐ ਗਿਆ ਇਹਦੇ ਨਾਲ ਜ਼ਿਆਦਾ ਸੰਤ ਹੈ ਦੋ ਵਾੜੇ ਬੰਦੇ ਨੇ ਜਿਹੜਾ ਘੱਟ ਵਾਲਾ ਹੈ ਦੋਹਾ ਜੋ ਇਹਦੇ ਮੁਕਾਬਲੇ ਜੋ ਸੰਤ ਹੈ ਇਹਦੇ ਮੁਕਾਬਲੇ ਸਾਲ ਹੈ ਇਹਦੇ ਮੁਕਾਬਲੇ ਜੋ ਸਾਲ ਹੈ ਉਹ ਫਿਰ ਵੀ ਇਨਸਾਫ ਦੇ ਆ ਜਾਂਦਾ ਹੱਕ ਕਿ ਚਾਹ ਜਾਂਦਾ ਤੇ ਆਉ ਚਾਹ ਜਾਂਦੀ ਹੈ ਇਹਦੇ ਚ ਘੜੀ ਹੁੰਦੀ ਜਿੰਨੀ ਕਿ ਦਇਆ ਵਿੱਚ ਆਉਂਦੀ ਹੈ ਸੰਸਾਰੀ ਕੋਈ ਕਿ ਉਹਦੇ ਚੁਕਾਰ ਨਹੀਂ ਹੈ ਜਿੰਨਾ ਕੋ ਉਹ ਧਾਰਮਗਾ ਉਹੀ ਇਨਕਾਰ ਹੈ ਜਿੰਨਾ ਕੋ ਤਪ ਕੀਤਾ ਚੰਗੇ ਕੰਮ ਕੀਤੇ ਨੇ ਉਹੀ ਇਨਕਾਰ ਬਣੀ ਬੈਠੇ ਉਹ ਪਹਿਲੀ ਸਟੇਜ ਵਾਲੇ ਜਦ ਤੱਕ ਸਾਰੇ ਇਨਕਾਰ ਪੈਦਾ ਕਰਦੇ ਨੇ ਤੀਰ ਉਹਨੇ ਕੀਤੇ ਦਇਆ ਉਹਨੇ ਕੀਤੀ ਦਾਨ ਉਹਨੇ ਦਿੱਤਾ ਤੀਰ ਤਪ ਦਿਆ ਦਾ ਉਹਦੇ ਉਹਨੇ ਦਿੱਤੇ ਉਹੀ ਕੁਝ ਹੁੰਦਾ ਨਾ ਦਿੱਤੇ ਪਰ ਪ੍ਰਾਪਤ ਕੀ ਹੋਇਆ ਤਿਲਕਾ ਮਾਰ ਮਾਰ ਵੀ ਉਸ ਨੂੰ ਆਇਆ ਮਾਰ ਵੀ ਉਸ ਨੂੰ ਆਇਆ ਜਈਆ ਜਾਏ ਪਰੋ ਸੰਤ ਸ਼ਰਨਾ ਜੇ ਆਸਰ ਇਹ ਭਵਜਲ ਤਰਨਾ ਉਹ ਐਸੇ ਸੰਤ ਦੀ ਸ਼ਰਨ ਜਾਓ ਜਿਹਦੇ ਨਾਲ ਜੁੜ ਕੇ ਤੁਸੀਂ ਭਗਤ ਸਾਦਰ ਤਰ ਜਾਵੋ ਜਿਵੇਂ ਭਾਵ ਸਾਧਰ ਆਪਣੀ ਦਰਿਆ ਹੋਇਆ ਇਹ ਤਰਨ ਦੀ ਵਿਧੀ ਨਹੀਂ ਜਾਣਦਾ ਉਹਦੇ ਨਾਲ ਜੁੜਨਾ ਕੋਈ ਨਹੀਂ ਜਈਆ ਜਨਮ ਨਾ ਆਵੇ ਸੋ ਏਕ ਨਾਮ ਲੈ ਮਨੇ ਪਰੂ ਉਹ ਜਿਹੜਾ ਜਨਮ ਜਿਹਨੇ ਇੱਕ ਨਾਮ ਲੈ ਕੇ ਜਿਹਨੂੰ ਨਾਮ ਲੈ ਲੈ ਲਿਆ ਜਿਹਨੇ ਜਿਹਨੇ ਨਾਮ ਸਮਝ ਲਿਆ ਜਿਹਨੇ ਸੱਚ ਸਮਝ ਲਿਆ ਔਰ ਮਨ ਸੱਚ ਚ ਪਰੋ ਲਿਆ ਮਨ ਸਚਿਆਰਾ ਹੋ ਗਿਆ ਜਿਹਦਾ ਮੈਂ ਗੱਲ ਹੋ ਜਿਹਨੇ ਮਨ ਨੂੰ ਸਚਿਆਰਾ ਬਣਾ ਲਿਆ ਸਮਝ ਲਓ ਉਹਦਾ ਮਨ ਸੱਚ ਚ ਪਰੋਇਆ ਨਾਮ ਚ ਪਰੋਇਆ ਇਹ ਜਨਮ ਨਾ ਆਵੇ ਸੋ ਫੇਰ ਨਹੀਂ ਜਨਮ ਸਚਿਆਰਾ ਹੋਣਾ ਹੀ ਸਿੱਖੀ ਹੈ ਜਦ ਸਚਿਆਰਾ ਹੋਈਆ ਸਚਿਆਰਾ ਹੋਣਾ ਸੱਚਾ ਸੱਚਾ ਹੋਣਾ ਸਿੱਖੀ ਹੈ ਜਿਹੜਾ ਸੱਚਾ ਸੁੱਚਾ ਮਨ ਹੋ ਗਿਆ ਉਹ ਨਾਮ ਚ ਪਰੋਇਆ ਹੋਇਆ ਨਾਮ ਚ ਪਰੋਏ ਦੇ ਬਿਨਾ ਸੱਚਾ ਸੁੱਚਾ ਹੋਏ ਨਹੀਂ ਹੋਰ ਕੋਈ ਤਰੀਕਾ ਨਹੀਂ ਹਾਂ ਯਾਰ ਕਰ ਸਕਦਾ ਲੋਕਾਂ ਨੂੰ ਸੱਚਾ ਸੁੱਚਾ ਨਾਮ ਚ ਪਰੋਇਆ ਨਾ ਹੋਵੇ ਨਾਮ ਚ ਪਰੋਇਆ ਨਾ ਹੋਵੇ ਯਾਰ ਕਰੇ ਮੈਂ ਸੱਚਾ ਸੁੱਚਾ ਫਿਰ ਉਹ ਆਪਣੇ ਨਾਲੇ ਧੋਖਾ ਕਰਦਾ ਸੁਣਨਾ ਨਹੀਂ ਕਰਦਾ ਦੂਏ ਵਿਚਾਰ ਕਰਕੇ ਦੂਏ ਤੇ ਕੀ ਨਾਮ ਲੈਣਾ ਤੇ ਜਿੱਥੋਂ ਕੁਝ ਮਿਲਣਾ ਉਹਦੇ ਉਹਨੂੰ ਸਾਬਤ ਕਰਨਾ ਉਹਦੇ ਸਾਹਮਣੇ ਸਾਬਤ ਕਰ ਸੱਚਖੰਡ ਤੋਂ ਮਿਲਣਾ ਕੁਝ ਸਾਬਤ ਉੱਥੇ ਕਰ ਵੀ ਮੇਰੇ ਦੱਸੋ ਕੀ ਕਮੀ ਹੈ ਉੱਥੇ ਕੁਝ ਮਿਲਣਾ ਵੀ ਖੋਟਾਰ ਘਰੇ ਦੀ ਇਹਨੇ ਪਛਾਣ ਕਰਨੀ ਹੈ ਉਹਦੇ ਸਾਹਮਣੇ ਖੜਾ ਹੋਣਾ ਉਹ ਅਬਲਗ ਦੇ ਸਾਹਮਣੇ ਖੜਾ ਹੋਣਾ ਆ ਸੰਸਾਰ ਸਾਰਾ ਖਰਾ ਖਰਾ ਕਹੀ ਜਾਵੇ ਕੀ ਫਰਕ ਪੈਂਦਾ ਛੋਟੇ ਘਰੇ ਦੀ ਪਛਾਣ ਨਹੀਂ ਹੈ ਸੰਸਾਰ ਗੁਰਮੁਖ ਛੋਟੇ ਘਰੇ ਦੀ ਪਛਾਣ ਗੁਰਮੁਖੀ ਛੋਟੇ ਘਰੇ ਪਛਾਣ ਉਹ ਸੰਤ ਗੁਰਮੁਖ ਦੀ ਗੱਲ ਹੈ ਸੰਤ ਗੁਰਮੁਖ ਹੈ ਉਹੀ ਤੇਰੀ ਘੋਟ ਕੱਢ ਸਕਦਾ ਹੈ ਕੋਈ ਦੱਸ ਸਕਦਾ ਘੋਟ ਕਿੱਥੇ ਹੈ ਸੰਸਾਰ ਨੂੰ ਨਹੀਂ ਪਤਾ ਹੈ ਘੋਟ ਕਿੱਥੇ ਸੰਸਾਰ ਦਾ ਆਪ ਘੋਟ ਹੈ ਸੰਸਾਰ ਦਾ ਆਪ ਖੋਟਾ ਜਿਹੜਾ ਆਪ ਖੋਟਾ ਤੈਨੂੰ ਕਿਥੋਂ ਕੋਈ ਕੋ ਬਰੀਕ ਜੀ ਦੇਖਣੀ ਉਹ ਤੇ ਉਹ ਦੇਖੂਗਾ ਜੀ ਦੀ ਨਿਗਾਹ ਤੁਹਾਡੇ ਉੱਤੇ ਹੈ ਜੀ ਥੋੜੇ ਨਾਲ ਕਮਜ਼ੋਰ ਨਿਗਾਹ ਹੈ ਉਹ ਤਾਂ ਬਰੀਕ ਜੀ ਕੀ ਨਿਗਾਹ ਨੂੰ ਉਹਨੂੰ ਦਾਬਰੀ ਬਰੀਕ ਦੀ ਵਿਚਾਰੇ ਨੂੰ ਖੋੜ ਹੈ ਜਿਹੜੀ ਅੰਦਰ ਬਰੀਕ ਕੋਈ ਉਹ ਜਿਹਨੂੰ ਆਪ ਆਪਣੀ ਨਹੀਂ ਦੀ ਵੱਡੀ ਖੋੜ ਤੇਰੀ ਵਾਲੇ ਕਿਵੇਂ ਦੱਸ ਦੂ ਉਹ ਛੋਟੀ ਖੋੜ ਜਈਏ ਜਨਮ ਨਾ ਹਾਰੀਆ ਗੁਰਪੂਰੇ ਪੂਰੇ ਕੀ ਟੇਕ ਹੈ ਜਨਮ ਨਾ ਹਾਰਿਆ ਜੇ ਗੁਰ ਪੂਰੇ ਕੀ ਟੇਕ ਲੈ ਲਈਏ ਨਾ ਪੂਰਾ ਗਿਆਨ ਪੂਰਾ ਗਿਆਨ ਕਿਹੜਾ ਹੁੰਦਾ ਜਿਹੜਾ ਗੁਰੂ ਤੋਂ ਮਿਲੇ ਜਿਹੜਾ ਦਰਗਾਹ ਚੋਂ ਮਿਲੇ ਸੱਚਖੰਡ ਚੋਂ ਮਿਲੇ ਉਹ ਪੂਰਾ ਇਹ ਪੂਰੇ ਗੁਰਗਾਹ ਦੇ ਜ਼ਬਾਨੀ ਜਿਹੜਾ ਇੱਕ ਹੁੰਦਾ ਨਾ ਇੱਕ ਹੋ ਕੇ ਰਹਿੰਦਾ ਇੱਕ ਹੋਇਆ ਰਹਿੰਦਾ ਸਾਫ ਸੂਤ ਰਹਿੰਦਾ ਉਹ ਪੂਰਾ ਬਰਬੂਰ ਬਸ ਉਹਦੀ ਗੱਲ ਜਿਹੜੀ ਹੈ ਉਹ ਗੱਲ ਪੂਰੀ ਹੁੰਦੀ ਹੈ ਬਾਕੀ ਜਿਹੜਾ ਦੁਚਿੱਤੀ ਚ ਰਹਿੰਦਾ ਉਹਦੀ ਗੱਲ ਪੂਰੀ ਹੋਈ ਨਹੀਂ ਜਿਹਦੀ ਦੁਚਿੱਤੀ ਹਮੇਸ਼ਾ ਵਾਸਤੇ ਖਤਮ ਹੋ ਗਈ ਉਹਦਾ ਕੋ ਗਿਆਨ ਪੂਰਾ ਨਾਨਕ ਤਹਿ ਸੁਖ ਪਾਇਆ ਜਾ ਕੇ ਹੀ ਰਹਿ ਏਕ ਨਾਨਕ ਕਹਿੰਦੇ ਸੁਖੇ ਉਹਨੂੰ ਪ੍ਰਾਪਤ ਹੋਇਆ ਜਿਹਦੇ ਹਿਰਦੇ ਵਿੱਚ ਦੋ ਨਹੀਂ ਅਣ ਦਾਲ ਨਹੀਂ ਹੈ ਇੱਕ ਸਭ ਸਬਦ ਹਿਰਦੇ ਵਿੱਚੋਂ ਇੱਕ ਹੈ ਉਹਨੂੰ ਦੋ ਨਹੀਂ ਹੈ ਵਿਚਿੱਤੀ ਖਤਮ ਹੋ ਗਈ ਦੁਚਿੱਤੀ ਕਾਲ ਖਤਮ ਹੋਇਆ ਸੰਸਾਰ ਦਾ ਸੁਪਨਾ ਖਿਆਲ ਚੱਲਦਾ ਸੰਸਾਰ ਛੱਡ ਜਿੰਨਾ ਚਿਰ ਸੰਸਾਰ ਛੱਡਿਆ ਨਹੀਂ ਇੱਕ ਹੋ ਨਹੀਂ ਸਕਦਾ ਕਿਉਂਕਿ ਸੰਸਾਰ ਛੱਡੇ ਬਿਨਾਂ ਦਰਗਾਹ ਜਾ ਨਹੀਂ ਸਕਦਾ ਗਿਆ ਹੋਇਆ ਕਿਤੇ ਹੈ ਰਿਸ਼ਤੇਦਾਰੀ ਚ ਪਰ ਘਰ ਹੈ ਰਾਤ ਨੂੰ ਜਾਣਾ ਵੀ ਚਾਹੇ 2 ਵਜੇ ਜਾਣ ਨੂੰ ਫਲਾਣਾ ਕੰਮ ਹੈ ਸੁਤਾ ਦਾ ਘਰ ਹੈ ਉੱਥੇ ਵੀ ਜਾਣਾ ਜ਼ਰੂਰ ਸੀ ਰਿਸ਼ਤੇਦਾਰੀ ਚ ਭੋਗ ਸੀ ਆਪੋ ਕੋਈ ਗੱਲ ਸੀ ਆ ਪ੍ਰੋਗਰਾਮ ਜਾਣਾ ਵੀ ਜ਼ਰੂਰ ਹੈ ਤੇ ਆਉਣਾ ਵੀ ਜ਼ਰੂਰ ਹੈ ਫਿਰ ਕਾਹਦਾ ਕੋਲ ਜਿਨ੍ਹਾਂ ਦਾ ਅੰਦਰ ਜਾਣਾ ਵੀ ਜ਼ਰੂਰ ਹੈ ਸਦਾ ਸਮਾਧੀ ਮੋਹ ਘਰ ਆਉਣਾ ਵੀ ਫਿਰ ਜ਼ਰੂਰ ਹੈ ਉਹ ਇੱਕ ਇੱਕ ਫਿਰ ਤੇ ਦੋ ਦੋ ਨੇ ਇਹ ਤਾਂ ਕਈ ਥਾਵਾਂ ਦੋ ਦੋ ਵੀ ਕੀ ਹੈ ਤੇ ਖਬਰਾਂ ਕਿਤੇ ਕਿਤੇ ਜੁੜਿਆ ਹੈ ਜਿਹੜਾ ਹੀਰੇ ਦੇ ਵਿੱਚ ਇੱਕੋ ਹੈ ਇੱਕ ਨਾਲ ਜੁੜਿਆ ਹੈ ਬਾਕੀ ਜੁੜਿਆ ਹੀ ਨਹੀਂ ਕਿਤੇ ਅੰਦਰੋਂ ਇੱਕ ਹੈ ਜਿਹੜਾ